ਅਥ ਕੁਬਜਾ ਗ੍ਰਹਿ ਗਮਨ ਕਥਨੰ ਦੋਹਰਾ ਗੋਪਨ ਕੋ ਪੋਖਨ ਕਰਿਓ ਹਰਜੂ ਕਿਰਪਾ ਕਰਾਏ ਅਵਰ ਖੇਲ ਖੇਲਣ ਲਗੇ ਅਥ ਹੀ ਹਰਖ ਵਡਾਏ ਸਈਆ ਮਾਧਵ ਊਦਵ ਲੈ ਆਪਣੇ ਸੰਗ ਏਕ ਸਮੈ ਕੁਬਜਾ ਗ੍ਰਹਿ ਆਏ ਏ ਸੁਣ ਆਗੇ ਹੀ ਆਏ ਲੈ ਮਨ ਭਾਵਤ ਦੇਖ ਸਵੈ ਸੁਖ ਪਾਏ ਲੈ ਹਰ ਕੇ ਜੁਗ ਪੰਕਜ ਪਾਇਨ ਸੀਸ ਟੁਲਾਏ ਰਹੀ ਲਪਟਾਏ ਐਸੋ ਹੁਲਾਸ ਵਡਿਓ ਜੀਵੋ ਜਿਮ ਚਾਤ੍ਰਿਕ ਮੋਰ ਕਟਾ ਕਹਰਾਈ ਸਵਈਆ ਪੂਛ ਆਵਾਸ ਬਨਿਓ ਅਤ ਸੁਬ੍ਰਮ ਇੰਗਰ ਰੰਗ ਕੇ ਚਿੱਤਰ ਬਨਾਏ ਚੰਦਨ ਧੂਪ ਕਦੰਬ ਕਲੰਬਕ ਦੀਪਕ ਦੀਪ ਤਹਾ ਦਰਸਾਏ ਲੈ ਪਰ ਜੰਕ ਤਹਾ ਅਤ ਸੁੰਦਰ ਸਵਛ ਸੋ ਮੋਰ ਸੁਗੰਧ ਵਿਛਾਏ ਦੋ ਕਰ ਜੋਰ ਪ੍ਰਣਾਮ ਕਰਿਓ ਤਬ ਕੇ ਸੁਭਤਾ ਪਰਿਆਨ ਬੈਠਾਏ ਦੋਹਰਾ ਰਤਨ ਖਜਤ ਪੀੜਾ ਬੋਰ ਲਿਆਈ ਭਗਤ ਜਨਾਏ ਊਦਵ ਜੀ ਸੋ ਯੋ ਕਹਿਓ ਬੈਠੋ ਯਾ ਪਰ ਆਏ ਸੋਈਆ ਊਦਵ ਜੀ ਕੁਬਜਾ ਸੋ ਕਹੈ ਨਿਜ ਪ੍ਰੀਤ ਲਖੀ ਅਤ ਹੀ ਤੁਮਰੀ ਮੈਂ ਹਉ ਅਤ ਦੀਨ ਅਧੀਨ ਅਨਾਥ ਨਾ ਬੈਠ ਸਕੋ ਸਮਹਾਏ ਹਰੀ ਮੈਂ ਕਾਨ ਪ੍ਰਤਾਪ ਤਬੈ ਉਠ ਪੀੜੇ ਕੋ ਦੀਨ ਉਠਾਏ ਕੈ ਵਾਹੀ ਕਰੀ ਮੈਂ ਪੈ ਇਤਨੋ ਕਰ ਕੈ ਪੂ ਬੈਠ ਰਹੋ ਗਹਿ ਪਾਇਨ ਨੇ ਛਰੀ ਮੈਂ ਜੇ ਪਦ ਪੰਕਜ ਸੇਸ ਮਹੇਸ਼ ਸੁਰੇਸ਼ ਦਿਨੇਸ਼ ਨਿਸੇਸ਼ ਨਾ ਪਾਏ ਜੇ ਪਦ ਪੰਕਜ ਬੇਦ ਪੁਰਾਨ ਬਖਾਨ ਪ੍ਰਮਾਨ ਕਹਿ ਗਿਆਨ ਨਾ ਗਾਏ ਜੇ ਪਦ ਪੰਕਜ ਸਿੱਧ ਸਮਾਦ ਮੈਂ ਸਾਧਤ ਹੈ ਮੁਨਿ ਮੋਹਨ ਲਗਾਏ ਤੇ ਪਦ ਪੰਕਜ ਕੇਸਵ ਕੇ ਅਬ ਊਧਵ ਲੈ ਕਰ ਮੈਂ ਸਹਰਾਏ ਸਵਈਆ ਸੰਤ ਸਹਾਰਤ ਸਿਆਮ ਕੇ ਪਾਏ ਮਹਾ ਬਿਖਸਿਓ ਮਨ ਭੀਤਰ ਸੋ ਜੋਗਨ ਕੇ ਜੋ ਧਿਆਨ ਕੇ ਬੀਚ ਨਾ ਆਵਤ ਹੈ ਅਤ ਵਿਆਕਲ ਹੋ ਜਾ ਬ੍ਰਹਮਾਦਿਕ ਸੇਸ ਸੁਰਾਦਿਕ ਖੋਜਤ ਅੰਤ ਨਾ ਪਾਵਤ ਕੋਊ ਸੋ ਪਦ ਕੰਜਨ ਕੀ ਸਮਤੁਲ ਪਲੋਟਤ ਊਦਵ ਲੈ ਕਰ ਦੂ ਇਤ ਸਿਆਮ ਪਲੋਟਤ ਊਦਵ ਪਾਏ ਉਤੈ ਉਨ ਮਾਲਨ ਸਾਜ ਕੀਏ ਸੁਭ ਬਜਰਨ ਕੇ ਅਰ ਲਾਲ ਜਵਾਹਰ ਦੇਖ ਜਿਸੈ ਸੁਖ ਹੋਤ ਜੀਏ ਇਤਨੇ ਪਹਿਕਾਨ ਪੈ ਆਏ ਗਈ ਬਿੰਦਰੀ ਕਹਿਓ ਈਂਗਰ ਭਾਲ ਦੀਏ ਤਿਹ ਰੂਪ ਨਿਹਾਰ ਖੁਲਾਸ ਵੜਿਓ ਕਬ ਸਿਆਮ ਕਹੈ ਜਦ ਵੀਰ ਹੀਏ ਸੋਇਆ ਸਜ ਸਾਜਨ ਮਾਲਨ ਅੰਗਨ ਮੈਂ ਅਤਿ ਸੁੰਦਰ ਸੋ ਹਰਿ ਪਾਸ ਗਈ ਮਨੋ ਦੂਸਰ ਚੰਦ ਕਲਾ ਪ੍ਰਗਟੀ ਮਨੋ ਹੀਰਤ ਕਹਿ ਇਹ ਰੂਪ ਮਈ ਹਰ ਜੂ ਲਖ ਕਹਿ ਜੀ ਕੀ ਵਿਰਥਾ ਕਬ ਸਿਆਮ ਕਹਿ ਸੋ ਐਂਚ ਲਈ ਤੇ ਉਪਰ ਬੈਸ ਅਸੰਕ ਭਈ ਮਨ ਕੀ ਸਭ ਸੰਕ ਪਰਾਏ ਗਈ ਸਵਈਆ ਬਈਆਂ ਜਬ ਹੀ ਗੈ ਸਿਆਮ ਲਈ ਕੁ ਜਾਇਤ ਹੀ ਮਨ ਮੈਂ ਸੁਭ ਪਾਇਓ ਮਿਲੇ ਬਹੁਤੇ ਦਿਨ ਮੈਂ ਹਮ ਕੋ ਕਹਿ ਕੈ ਇਹ ਬਾਤ ਸੁਨਾਇਓ ਚੰਦਨ ਜੋ ਤੋਹ ਅੰਗ ਮਲਿਓ ਤਿਹ ਤੇ ਹਮੂ ਬੀਰ ਰਿਝਾਇਓ ਜੋ ਮਨੋਰਥ ਤੋ ਜੀਵੈ ਤੁਮਰੇ ਮਿਲੇ ਸੋ ਮੋ ਕਰ ਆਇਓ ਇਤ ਸ੍ਰੀ ਵਿਜਿਤਰ ਨਾਟ ਗ੍ਰੰਥੇ ਕੂਜਾ ਕੇ ਗ੍ਰਹਿ ਜਾ ਮਨੋਰਥ ਪੂਰਨ ਸਮਾਪਤੰ ਅਥ ਅਕਰੂਰ ਕੇ ਧਾਮ ਕਾਨ ਜੂ ਆਏ ਸਵਈਆ ਦੈ ਸੁਖ ਮਾਲਨ ਕਉ ਅਤਹੀ ਅਕਰੂ ਰਹਿ ਕੇ ਫਿਰ ਧਾਮ ਪਧਾਰਿਓ ਆਵਦ ਸੋ ਸੁਨ ਪਾਏ ਲਗਿਓ ਤੇ ਮਦ ਚਲਿਓ ਹਰ ਪ੍ਰੇਮ ਚਿਤਾਰਿਓ ਸੋ ਗਹਿ ਸਿਆਮ ਕੇ ਪਾਏ ਰਹਿਓ ਕਬ ਨੇ ਮੁਖ ਤੇ ਇਹ ਭਾਂਤ ਉਚਾਰਿਓ ਊਦਵ ਸੋ ਜਦ ਵੀਰ ਕਹਿਓ ਇਨ ਸੰਤਨ ਕੋ ਅਤਿ ਪ੍ਰੇਮ ਨਿਹਾਰਿਓ ਉਦੋਂ ਸ਼ਾਮ ਕਹਿਓ ਸੁਨ ਕੈ ਅਕਰੂ ਰਹਿ ਕੋ ਅਤ ਪ੍ਰੇਮ ਨਿਹਾਰਿਓ ਸੁਧ ਕਰੀ ਉਨ ਕੀ ਮਨ ਮੈਂ ਕੁਬ ਜਾ ਕੋ ਕਹਿਓ ਹਰ ਪ੍ਰੇਮ ਚਿਤਾਰਿਓ ਸੋ ਗਨਤੀ ਕਰ ਕਹਿ ਮਨ ਮੈਂ ਕਨਈਆ ਸੰਗ ਪੈ ਇਹ ਭਾਂਤ ਉਚਾਰਿਓ ਹੋਏ ਹਰ ਜੂ ਇਹ ਕੇ ਪਿਖੇ ਉਨ ਕੋ ਸਭ ਪ੍ਰੇਮ ਵਿਦਾ ਕਰ ਡਾਰਿਓ ਸੁਈਆ ਹਰ ਰੂਪ ਨਿਹਾਰ ਮਨੈ ਸੁਖ ਪਾਏ ਕੈ ਸ੍ਰੀ ਜਦਵੀਰ ਕੀ ਸੇਵ ਸੋ ਕੀਨੀ ਪਾਏ ਭਰੋ ਤੇ ਕੇ ਬੋਰੋ ਉਠ ਦੇਵ ਕੀ ਲਾਲ ਪਰਾਕਰਮ ਦੀਨੀ ਭੋਜਨ ਅੰਨ ਜਿਤੋ ਗ੍ਰਹਿ ਥੋ ਸੋ ਆਨ ਤਰੋ ਹਿਤ ਬਾਤ ਲਖੀਨੀ ਥੋ ਮਨ ਮੋ ਸੋ ਬਾਛਤ ਇਛ ਵਹਿ ਜਸੁਦਾ ਸੁਤ ਪੂਰਨ ਕੀਨੀ ਸੋਇਆ ਪੂਰਨ ਕਹਿ ਮਨ ਸਾਤੇ ਕੀ ਸੰਗ ਊਦਵ ਲੈ ਫਿਰ ਧਾਮ ਆਇਓ ਗ੍ਰਹਿ ਆਏ ਕੈ ਮੰਗਨ ਲੋਗ ਬੁਲਾਏ ਗਵਾਵਤ ਭਇਓ ਤਿਹ ਰਾਗ ਗਇਓ ਤਿਨ ਉਪਰ ਰੀਜ ਕਹੈ ਕਬ ਸਿਆਮ ਕਨੋ ਗ੍ਰਹਿ ਤੇ ਕੱਢ ਦਾਨ ਦਇਓ ਮਨੁ ਤਾਜ ਅਸਤੇ ਮ੍ਰਿਤ ਮੰਡਲ ਮੈਂ ਅਬ ਕੇ ਦਿਨ ਲਓ ਦਿਨ ਸੇਤ ਭਇਓ ਅਕਰੂਰ ਸਿਆਮ ਕੇ ਤਾਮੈ ਆਏ ਕੈ ਸ੍ਰੀ ਜਦਵੀਰ ਕੇ ਪਾਇਨ ਲਾਗਿਓ ਕੰਸ ਵਿਦਾਰ ਬਕੀ ਉਲਫਾਰ ਕਹਿਓ ਕਰਤਾਰ ਸਰਾਹਨ ਲਾਗਿਓ ਔਰ ਗਈ ਸੁਧ ਫੂਲ ਸਵੈ ਹਰ ਕੀ ਉਪਮਾ ਰਸ ਬੀਤਰ ਪਾਗਿਓ ਆਨੰਦ ਬੀਜ ਬਢਿਓ ਮਨ ਕੇ ਮਨ ਕੋ ਦੁਖ ਥੋ ਜਿਤਨੋ ਸਭ ਭਾਗਿਓ ਸਵਈਆ ਦੇਵ ਕੀ ਲਾਲ ਗੋਪਾਲ ਅਹੋ ਨੰਦ ਲਾਲ ਦਿਆਲ ਇਹ ਜੀ ਧਾਰਿਓ ਕੰਸ ਬਿਦਾਰ ਬਕੀ ਉਰਫਾਰ ਕਹਿਓ ਕਰਤਾ ਜਦ ਵੀਰ ਉਚਾਰਿਓ हे ਅਗ ਕੇ ਰਿਪ हे ਰਿਪ ਕੇਸੀ ਕੇ हे ਕੁਪ ਜਾਹ ਤ੍ਰਿਣਾ ਵਰਤ ਮਾਰਿਓ ਤਾ ਅਬ ਰੂਪ ਦਿਖਾਏ ਹਮੈ ਹਮਰੋ ਸਭ ਪਾਪ ਵਿਦਾ ਕਰ ਡਾਰਿਓ ਸਵਈਆ ਚੋਰ ਹੈ ਸਾਧਨ ਕੇ ਦੁਖ ਕੋ ਸੁਖ ਕੋ ਬਰਦਾਇਕ ਸਿਆਮ ਉਚਾਰਿਓ ਹੈ ਠਗ ਗਵਾਰਨ ਚੀਰਨ ਕੋ ਭਟ ਹੈ ਜਿਨ ਕੰਸ ਸੋ ਵੀਰ ਪਛਾਰਿਓ ਕਾਇਰ ਹੈ ਬਹੁ ਪਾਪਨ ਤੇ ਅਰਬੈਦ ਹੈ ਜਾ ਸਭ ਲੋਗ ਜੀ ਆਰਿਓ ਪੰਡਿਤ ਹੈ ਕਵ ਸਿਆਮ ਕਹੇ ਜਿਨ ਚਾਰੋ ਈ ਵੇਦ ਕੋ ਭੇਦ ਸਵਾਰਿਓ ਸਵਈਆ ਯੂ ਕਹਿ ਕਹਿ ਜਦ ਵੀਰ ਕੇ ਸੋ ਕਵ ਸਿਆਮ ਕਹੇ ਉਠ ਪਾਏ ਪਰਿਓ ਹਰ ਕੀ ਬਹੁ ਬਾਰ ਸਰਾਹ ਕਰੀ ਦੁਖ ਧੋ ਜਿਤਨੂ ਛਿਨ ਬੀਚ ਹਰਿਓ ਅਰਥਾ ਛਵ ਕੋ ਜਸ ਉਚ ਮਹਾ ਨੈ ਵਿਦਿਆ ਮੁਖ ਤੇ ਉਚਰਿਓ ਹਰਿ ਨਾਮ ਸੰਜੋ ਕੋ ਪਹਿਨ ਤਨੈ ਸਭ ਪਾਪਨ ਸੰਗ ਲਰਿਓ ਨ ਟਰਿਓ ਸਵਈਆ ਫਿਰਿਓ ਕਰ ਕਾਨਰ ਕੀ ਉਪਮਾ ਹਰ ਜੀ ਤੁਮ ਹੀ ਮੁਰ ਸਤਰ ਪਛਾਰਿਓ ਤੈ ਹੀ ਮਰੇ ਤ੍ਰਿਪੁਰਾ ਕਮਧ ਸੋ ਰਾਵਣ ਮਾਰ ਕਨੋ ਰਣ ਪਾਰਿਓ ਲੰਕ ਦਈ ਯਰ ਪ੍ਰਾਤਰ ਕੋ ਸੀ ਕੋ ਸੰਗ ਲੈ ਫਿਰ ਔਦ ਸਿਧਾਰਿਓ ਤੈ ਹੀ ਚਰਿਤ੍ਰ ਕੀਏ ਸਭ ਹੀ ਹਮ ਜਾਣਤ ਹੈ ਇਹ ਤੂ ਉਚਾਰਿਓ ਹੇ ਕਮਲਾ ਪਦ ਹੇ ਗਰੁੜਾ ਤਜ ਹੇ ਜਗਨਾਇਕ ਖਾਨ ਕਯੋ ਹੈ हे ਜਗਵੀਰ ਕਹੋ ਬਤਿਆ ਸਭ ਹੀ ਤੁਮਰੀ ਭ੍ਰਿਤ ਲੋਕ ਭਇਓ ਹੈ ਮੋਰੀ ਹਰੋ ਮਮਤਾ ਹਰਜੂ ਇਹ ਭਾਂਤ ਕਯੋ ਹਰ ਚੀਨ ਲਇਓ ਹੈ ਡਾਰ ਗਈ ਮਮਤਾ ਤੇ ਪੈ ਸੋ ਮੋਨੈ ਧਾਰ ਕੈ ਬੈਠ ਰਿਓ ਹੈ ਕਾਨ ਜੂਬਾ ਚਕਰੂਰ ਸੋ ਸੋਈਆ ਅਹੋ ਚਚਾ ਜਦਵੀਰ ਕਯੋ ਹਮ ਕਉ ਸਮਝੇ ਬਿਨ ਤੈ ਹਰ ਚੀਨੋ ਤਾ ਤੇ ਲਡਾਵੋ ਮੋਹਿ ਕਯੋ ਜਿਹ ਤੇ ਸੁਖ ਹੋ ਅਤਹੀ ਮੋਇ ਜੀਨੋ ਆਇ ਸਮੋ ਬਸ ਦੇਵਾ ਜੀ ਅਕਰੂਰ ਬਡੋ ਲਖੂ ਕਰ ਕੀਨੋ ਤਾਤੇ ਨਾਮੋ ਕਨ ਸਿਆਮ ਏ ਭਾਂਤ ਕਯੋ ਹਰ ਜੂ ਹਸ ਦੀਨੋ ਸੋਈਆ ਸੋ ਸੁਨ ਬੀਰ ਪ੍ਰਸੰਨ ਪਇਓ ਮੁਸਲੀ ਤਰ ਸਿਆਮ ਜੂ ਕੰਟ ਲਗਾਏ ਸੋਗ ਜਿਤੇ ਮਨ ਪੀਤਰ ਥੇ ਹਰ ਕੋ ਤਨ ਭੇਟ ਸਵੈ ਬਿਸਰਾਏ ਛੋਟ ਭਤੀਜ ਲਖੇ ਕਰ ਕੈ ਕਰ ਕੈ ਜਗ ਕੇ ਕਰਤਾ ਨਹੀਂ ਪਾਏ ਯਾ ਬਿਦ ਪੀ ਤੇ ਠੌਰ ਕਥਾ ਤੇ ਕੇ ਕਵ ਸਿਆਮਹਿ ਮੰਗਲ ਗਾਏ ਇਤ ਸ੍ਰੀ ਦਸਮ ਸਕੰਧੇ ਵਿਚਿਤ੍ਰ ਨਾਟਕੇ ਕ੍ਰਿਸ਼ਨ ਅਵਤਾਰੇ ਅਕਰੂਰ ਗ੍ਰਹਿ ਜੈ ਬੋ ਸੰਪੂਰਨ